ਦੂਸਰਾ ਜਿਹੜਾ ਸਿਆ ਰੁੱਖਾਂ ਤੋਂ ਭੈਣੀ ਸਾਹਿਬ ਪਛਾਣਿਆ ਜਾਏਗਾ ਇਹ ਵੀ ਅਟਲ ਦਾਸ ਨੇ ਸੁਣ ਲਿਆ ਗੁਰਮੁਖ ਸਿੰਘ ਝੱਬਰ ਨੂੰ ਤੇ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਸੁਣਿਆ ਕਈਆਂ ਦਰਸ਼ਨ ਵੀ ਕੀਤੇ ਹੋਣਗੇ ਉਹ ਇੰਨੀ ਪਾਵਰ ਇੰਨੀ ਸ਼ਕਤੀ ਸੀ ਉਹਦੇ ਵਿੱਚ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੀ ਬੱਚਿਆਂ ਨਾਲ ਖੇਡਦਿਆਂ ਉਮਰਾਂ ਵਿੱਚ ਕੇਸਾਂ ਤੋਂ ਫੜ ਕੇ ਖੂਹ ਵਿੱਚ ਲਮਕਾ ਲਿਆ ਜਦੋਂ ਸੇਵਕਾਂ ਨੇ ਅਰਜ਼ ਕੀਤੀ ਸਤਿਗੁਰੂ ਜੀ ਕਹਿਣ ਲੱਗੇ ਸਤਿਗੁਰੂ ਪ੍ਰਤਾਪ ਸਿੰਘ ਭਾਈ ਕਾਕੇ ਨੇ ਕੋਈ ਗਲਤੀ ਕੀਤੀ ਹੋਣੀ ਉਹਨੇ ਤਾਂ ਕਿਹਾ ਮੈਂ ਉਹਨੂੰ ਕੁਝ ਨਹੀਂ ਕਹਿਣਾ ਇੰਨੀ ਪਾਵਰ ਰੱਖਣ ਵਾਲਾ ਤੇ ਜਦੋਂ ਉਹ ਸਮਾਂ ਆ ਗਿਆ ਘਰ ਚਲਾ ਗਿਆ ਸਰੀਰ ਉਹਦਾ ਉਦੋਂ ਵੇਖਿਆ ਜਦੋਂ ਉਹਦੇ ਲੱਤ ਤੇ ਸਾਸੰਗਤ ਆਪਾਂ ਸੱਪ ਕਹਿੰਦੇ ਆ ਜਾਂ ਕੱਖ ਇਹ ਲੱਗਾ ਸੀ ਤੇ ਮਾਸ ਝੜ ਗਿਆ ਤੇ ਸਮਾਂ ਆਇਆ ਤੇ ਫਿਰ ਕਈ ਗੱਲਾਂ ਵੱਧ ਘਟ ਵੀ ਨਿਕਲ ਗਈਆਂ ਫਿਰ ਪਛਤਾਇਆ ਫਿਰ ਉਹਨੇ ਅਰਜ਼ ਕੀਤੀ ਸਤਿਗੁਰੂ ਜੀ ਕਿਰਪਾ ਕੀਤੀ ਹੁਕਮ ਕਰਕੇ ਮੇਲੇ ਵਿੱਚ ਸਦਾ ਲਿਆ 1983 ਵਾਲੇ 'ਚ ਤੇ ਦਾਸ ਨੂੰ ਹੁਕਮ ਹੋਇਆ ਇਹਨੂੰ ਭੈਣੀ ਸਾਹਿਬ ਆਸਾ ਦੀ ਵਾਰ ਤੇ ਨਿਤਨੇਮ 'ਚ ਲਿਆਉਣਾ ਹੈ ਪਿੱਠ ਤੇ ਚੁੱਕ ਕੇ ਲਿਆਉਂਦਾ ਸਾਂ ਤੇ ਉਹਨਾਂ ਜਦੋਂ ਆਉਣਾ ਨਾ ਜਿੱਥੇ ਕੋਈ ਸੰਤ ਦਿਆਲ ਸਿੰਘ ਜੀ ਦਾ ਹੁਣ ਘਰ ਕਮਰਾ ਬਣਿਆ ਨਾਲ ਪਿੱਪਲ ਤੇ ਜਿਹੜੇ ਹੁਣ ਡਿਉੜੀ ਬਦਲ ਗਈ ਹੈ ਪਹਿਲਾਂ ਡਿਉੜੀ ਜਿੱਥੇ ਸੰਤ ਗੁਲਜ਼ਾਰ ਸਿੰਘ ਜੀ ਸੇਵਾਦਾਰ ਰਹਿੰਦੇ ਸਨ ਸੇਵਕ ਸਤਿਗੁਰੂ ਜੀ ਦੇ ਤੇ ਉਹ ਇੰਜਣ ਲੱਗਾ ਹੁੰਦਾ ਸੀ ਬਿਜਲੀ ਜਨਰੇਟਰ ਵਾਲਾ ਜਦੋਂ ਇੱਥੇ ਲਿਆਉਣਾ ਤਾਂ ਉਹਨੇ ਕਹਣਾ ਇੱਥੇ 2 ਮਿੰਟ ਮੈਨੂੰ ਬਿਠਾ ਦੇ ਉੱਥੇ ਬਿਠਾਉਣਾ ਕਹਣਾ ਇੱਥੇ ਇੱਕ ਬੋਰਡ ਹੁੰਦਾ ਸੀ ਉਹ ਪਿੱਪਲ ਜਿਹੜਾ ਹੈ ਕਹਿੰਦਾ ਇਹਦੇ ਥੜੇ ਤੇ ਜਦੋਂ ਮੈਂ ਆਵਾਜ਼ ਮਾਰਦਾ ਸਾਂ ਨਾ ਦੁਪਹਿਰ ਵੇਲੇ ਅਕਾਲ ਬੁੰਗੇ ਸੇਵਾਦਾਰਾਂ ਨੂੰ ਲਾਂਗਰੀਆਂ ਨੂੰ ਪਾਠੀਆਂ ਨੂੰ ਤੇ ਕਹਿੰਦਾ ਸੀ ਮੋਰ ਬੋਲਣਾ ਬੰਦ ਕਰ ਦਿੰਦੇ ਸੀ ਮੇਰੀ ਆਵਾਜ਼ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਦੀ ਕਿਰਪਾ ਨਾਲ ਇੰਨੀ ਤਸੀਰ ਇੰਨੀ ਤਾਕਤ ਸੀ ਸਾਧ ਸੰਗਤ ਉਹਦੇ ਮੂੰਹੋਂ ਬਚਣ ਨੇ ਕਹਿੰਦਾ ਭੈਣੀ ਸਾਹਿਬ ਮੇਰੀ ਪਛਾਣ ਸਰਜੀਤ ਸਿਆ ਨਹੀਂ ਆਉਂਦਾ 20 ਦਿਨ ਹੋ ਗਏ ਤੂੰ ਰੋਜ਼ ਸਾਰਾ ਭੈਣੀ ਸਾਹਿਬ ਮੈਨੂੰ ਵਿਖਾਣਾ ਮੈਨੂੰ ਪਛਾਣ ਐਸ ਪੀਪਲ ਤੂੰ ਆਉਣਾ ਤੇ ਫਿਰ ਪਤਾ ਲੱਗਦਾ ਕਿ ਰਾਮ ਸਰ ਤੇ ਆ ਸਾਗੁਰਾਂ ਦੀ ਕੋਠੀ ਹੈ ਕਹਿੰਦਾ ਜਦੋਂ ਮੈਂ ਲੰਗਰ ਵੱਲ ਚਲਾ ਜਾਂਦਾ ਤੇ ਮੈਨੂੰ ਫਿਰ ਯਾਦ ਭੁੱਲ ਜਾਂਦਾ ਕਿ ਉਹ ਰਾਮ ਸਰ ਕਿਹੜੀ ਚੀਜ਼ ਹੈ ਭਾਵ ਸਤਿਗੁਰੂ ਦੇ ਉਪਦੇਸ਼ ਤੇ ਪੂਰੇ ਹੋ ਚੁੱਕੇ ਨੇ ਇਹ ਦਾਸ ਪ੍ਰਤੀਤ ਰੱਖਦਾ ਇਸ ਕਰਕੇ ਅਰਜ਼ ਕੀਤੀ ਹੈ ਕਿ ਸਤਿਗੁਰੂ ਰਾਮ ਸਿੰਘ ਨੇ ਅਵਸ਼ ਦਰਸ਼ਨ ਦੇਣੇ ਨੇ ਸਾਰੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਉਹ ਵੀ ਸਾਨੂੰ ਹੁਕਮ ਕਰਦੇ ਨੇ ਪਰ ਸਾਧ ਸੰਗ ਤੇ ਸਾਡੇ ਭਾਗ ਉਹ ਜਿਵੇਂ ਕਿਸੇ ਸਮੁੰਦਰ ਵਿੱਚ ਜਾਂਦਾ ਇਤਿਹਾਸਕ ਕਥਾ ਹੈ ਲੇਕਿਨ ਮਥਿਆਸ ਜੋੜਨ ਵਾਸਤੇ ਸਿੱਖਿਆ ਦੇ ਕੇ ਕਥਾ ਹੈ ਕਿ ਕਿਤੇ ਬੇੜਾ ਜਾ ਰਿਹਾ ਸੀ ਉਹ ਡੁੱਬਣ ਲੱਗਾ ਉੱਥੇ ਮੇਰੇ ਵਰਗਾ ਕੋਈ ਗੁਰਮੁਖ ਬਣਨ ਵਾਸਤੇ ਗਿਆ ਹੋਇਆ ਸੀ ਉਹ ਕਿਤੋਂ ਪੁੱਛਣ ਗਿਆ ਸੀ ਕਈਆਂ ਨੇ ਤਾਂ ਗੁਰੂ ਨਾਨਕ ਨਾਲ ਵੀ ਇਸ ਕਥਾ ਨੂੰ ਜੋੜਿਆ ਹੈ ਕਿ ਗੁਰੂ ਨਾਨਕ ਦੀ ਸਿੱਖਿਆ ਨਾਲ ਲੇਕਿਨ ਸਾਧੂ ਸੰਤਾਂ ਦਾ ਮਤ ਹੈ ਕਿ ਨਹੀਂ ਇਹ ਇੱਕ ਕਿਸੇ ਨੂੰ ਸਿੱਖਿਆਦਾਇਕ ਕਥਾ ਹੈ ਕਿ ਉਹ ਗਿਆ ਸੀ ਗੁਰਮੁਖ ਬਣਨ ਵਾਸਤੇ ਕਿ ਗੁਰਮੁਖ ਕੀ ਚੀਜ਼ ਨੇ ਉੱਥੇ ਬੈਠਾ ਹੈ ਉੱਥੇ ਰੋਜ਼ ਆਕਾਸ਼ ਵਿੱਚੋਂ ਕੁਝ ਜੀਵ ਕੁਝ ਸਾਧੂ ਉਤਰਦੇ ਨੇ ਭਜਨ ਬੰਦਗੀ ਕਰਦੇ ਨੇ ਉਹਨਾਂ ਦਾ ਖਾਣਾ ਆਉਂਦਾ ਹੈ ਖਾਉਂਦੇ ਨੇ ਤੇ ਅਰਦਾਸ ਕਰਦੇ ਫਿਰ ਅਲੋਪ ਹੋ ਜਾਂਦੇ ਨੇ ਉਹ ਜੀਵ ਉੱਥੇ ਹੀ ਬੈਠਾ ਹੈ ਉਹਦਾ ਖਾਣਾ ਨਹੀਂ ਆਉਂਦਾ ਕੁਝ ਦਿਨਾਂ ਬਾਅਦ ਉਹਨਾਂ ਸੇਵ ਮਹਾਂਪੁਰਸ਼ਾਂ ਦੇ ਸੇਵਾਦਾਰਾਂ ਚੋਂ ਕਹਿੰਦਾ ਸੰਤ ਜੀ ਇਸ ਜੀਵ ਦਾ ਖਾਣਾ ਨਹੀਂ ਆਉਂਦਾ ਤਿੰਨ ਦਿਨ ਹੋ ਚੁੱਕੇ ਨੇ ਇੱਥੇ ਹੀ ਬੈਠਾ ਕਹਿੰਦੇ ਭਾਈ ਇਹਨੂੰ ਪੁੱਛ ਲਓ ਉਹਨੂੰ ਪੁੱਛਿਆ ਭਾਈ ਗੁਰਮਖਾ ਤੂੰ ਕਿੱਥੋਂ ਆਇਆ ਹੈ ਕਿਸ ਤਰ੍ਹਾਂ ਕੀ ਕਾਰਨ ਹੈ ਕਹਿੰਦਾ ਜੀ ਮੈਂ ਆਪਣੇ ਗੁਰੂ ਦਾ ਭੇਜਿਆ ਆਇਆ ਹਾਂ ਮੈਂ ਗੁਰਮਖ ਵੇਖਣ ਵਾਸਤੇ ਆਉਣਾ ਤੇ ਭਾਈ ਫਿਰ ਤੇਰਾ ਖਾਣਾ ਕਿਉਂ ਨਹੀਂ ਆਉਂਦਾ ਗੁਰਮਖ ਵੇਖਣ ਤੇ ਆਇਆ ਇਹ ਨਹੀਂ ਕਿਹਾ ਵੀ ਅਸੀਂ ਗੁਰਮਖ ਹਾਂ ਕਹਿੰਦੇ ਵੀ ਤੁਹਾਡਾ ਖਾਣਾ ਫਿਰ ਕਿਉਂ ਨਹੀਂ ਆਉਂਦਾ ਰੋਜੀ ਕਹਿੰਦਾ ਜੀ ਪਤਾ ਨਹੀਂ ਪਰਮੇਸ਼ਰ ਜਾਣੇ ਕਹਿੰਦੇ ਕੋਈ ਉਸ ਪਰਮੇਸ਼ਰ ਦੇ ਰਾਹ ਵਿੱਚ ਰੋੜਾ ਤੇ ਨਹੀਂ ਅਟਕਾਂਦਾ ਕਹਿੰਦਾ ਜੀ ਮੈਂ ਤੇ ਆਪਣੇ ਜੀਵਨ ਵਿੱਚ ਕੋਈ ਐਸੀ ਮੰਗ ਰੱਖੀ ਨਹੀਂ ਕਿ ਜਿਹੜੇ ਪਰਮੇਸ਼ਰ ਦੇ ਰਾਹ ਵਿੱਚ ਨਹੀਂ ਦੇ ਕੁਛ ਨਾ ਕੁਝ ਕਹਿੰਦਾ ਜੀ ਥੋੜੀ ਜੀ ਕੱਲ ਸੋਚ ਆਈ ਸੀ ਕਿ ਜਿੱਥੇ ਤੁਸੀਂ ਆ ਕੇ ਬੈੰਦੇ ਹੋ ਮੈਂ ਬੈਣਾ ਇਹ ਬਰੇਤੀ ਹੈ ਪਸ਼ੂ ਪੰਛੀ ਜੀਵ ਭੁੱਖੇ ਤੇ ਆਏ ਤਰਫਦੇ ਪਏ ਨੇ ਸਾਰੀਆਂ ਚੀਜ਼ਾਂ ਸੁੱਕ ਰਹੀਆਂ ਨੇ ਤੇ ਸਮੁੰਦਰ ਵਿੱਚ ਪਾਣੀ ਪੈ ਰਿਹਾ ਸੀ ਮੀਂਹ ਪੈ ਰਿਹਾ ਸੀ ਤੇ ਮੈਂ ਉਸ ਅਕਾਲ ਪੁਰਖ ਅੱਗੇ ਅਰਜ਼ ਕੀਤੀ ਹੈ ਅਕਾਲ ਪੁਰਖ ਪਾਣੀ ਦੇ ਵਿੱਚ ਪਾਣੀ ਹੋਰ ਪਾਈ ਜਾਂਦਾ ਇੱਥੇ ਕੋ ਮੀਂਹ ਪਾ ਹੱਥ ਸਾਰੇ ਹਰੇ ਹੋ ਜਾਣ ਤੇ ਮੀਂਹ ਇਧਰ ਪੈ ਗਿਆ ਉੱਥੇ ਬੰਦ ਹੋ ਗਿਆ ਸੀ ਇਹ ਹੋਰ ਕਹਿੰਦੇ ਜੀ ਆ ਇੱਕ ਕੱਲ ਨਾ ਇੱਥੇ ਇੱਕ ਬੇੜਾ ਡੁੱਬ ਚੱਲਿਆ ਸੀ ਉਹਦੇ ਵਿੱਚ ਬੜੇ ਜੀਵ ਕੁਰਲਾਟ ਮਚ ਰਿਹਾ ਸੀ ਮੈਂ ਬਚਾ ਤੇ ਸਕਦਾ ਨਹੀਂ ਸਾਂ ਹੱਥ ਜੁੜ ਗਏ ਤੇ ਉਸ ਪਰਮੇਸ਼ਰ ਅੱਗੇ ਅਰਜ਼ ਕੀਤੀ ਹੈ ਅਕਾਲ ਪੁਰਖ ਕਿਰਪਾ ਕਰ ਦੇ ਥੋੜੀ ਜੀ ਦੂਰ ਬੰਨਾ ਕਿਨਾਰੇ ਲਾ ਦੇ ਇਹ ਸਾਰੇ ਡੁੱਬ ਜਾਣਗੇ ਨਾ ਅਗਲਿਆਂ ਨੂੰ ਪਤਾ ਨਾ ਪਿਛਲਿਆਂ ਨੂੰ ਪਤਾ ਹੈ ਤੇ ਫੇਰ ਇਹ ਜੀ ਉਹ ਬੇੜਾ ਕਿਨਾਰੇ ਲੱਗ ਗਿਆ ਉਹ ਕਹਿੰਦੇ ਉਹ ਗੁਰਮਖਾ ਉਸ ਅਕਾਲ ਪੁਰਖ ਦੇ ਰਾਹ ਵਿੱਚ ਇਹੀ ਤੇ ਤੂੰ ਰੋੜਾ ਅਟਕਾ ਦਿੱਤਾ ਹੈ ਸਾਧ ਸੰਗਤ ਜਿਹੜੇ ਗੁਰਮਖ ਨੇ ਨਾ ਆਪਾਂ ਕਈ ਵਾਰਾਂ ਜਾਈਏ ਉਹਨਾਂ ਦੇ ਚਰਨਾਂ ਵਿੱਚ ਅਰਜ ਵੀ ਕਰੀਏ ਤਰਲਾ ਵੀ ਕਰੀਏ ਤੇ ਉਹ ਇਹੋ ਜੀ ਕੋਈ ਗੱਲ ਨਹੀਂ ਕਰਨਗੇ ਜਿੰਦੇ ਨਾਲ ਪਰਮੇਸ਼ਰ ਦੇ ਰਾਹ ਵਿੱਚ ਰੋੜਾ ਅਟਕ ਜਾਏ ਤੇ ਸਾਰੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜੀ ਸਿੰਘ ਸੱਚੇ ਪਾਤਸ਼ਾਹ ਉਹਦੇ ਵਿੱਚ ਤਾਕਤ ਹੈ ਜੋ ਕਹਿੰਦੇ ਨਾ ਤੇਰਾ ਰੋਗ ਕਟਿਆ ਤੇ ਕਟਿਆ ਜਾਵੇਗਾ ਬਿਮਾਰੀ ਕੱਟੀ ਜੇ ਤੂੰ ਦੁਨੀਆ ਦਾ ਮਾਲਕ ਰਾਜਾ ਬਣ ਜਾਏ ਬਣ ਜਾਵੇਗਾ ਗੱਡੀਆਂ ਕਾਰਾਂ ਮਿਲ ਜਾਣਗੀਆਂ ਪਰ ਨਹੀਂ ਉਹ ਕਹਿੰਦੇ ਨੇ ਤੂੰ ਭਜਨ ਕਰ ਇੱਕ ਮਾਲਾ ਭਗਉਤੀਆਂ ਦੀ ਇੱਕ ਭਜਨ ਦੀ ਜਾਂ ਫਲਾਣਾ ਸੇਵਾ ਕਰ ਲੈ ਜਾਂ ਕਰ ਲੈ ਉਹ ਬਹਾਨਾ ਬਣਾਉਂਦੇ ਨੇ ਸਿੱਧਾ ਨਹੀਂ ਕਹਿੰਦੇ ਇਹ ਸਾਡੇ ਵਾਸਤੇ ਸਿੱਖਿਆ ਹੈ ਕਈ ਦੁਨੀਆ ਦੇ ਲੋਕ ਸ਼ੰਕੇ ਕਰ ਲੈਂਦੇ ਜੀ ਸਤਗੁਰ ਤੇ ਗਏ ਸਾਂ ਉਹਦੇ ਵਿੱਚ ਕੀ ਤਾਕਤ ਹੈ ਦਾਸ ਵੀ ਇਹਨਾਂ ਗੁਨਾਹਾਂ ਵਿੱਚ ਹੀ ਆ ਜਾਂਦਾ ਹੈ ਕਿ ਗਰੀਬੀ ਸਾਰੀ ਉਮਰ ਹੀ ਲਈ ਫਿਰਨੀ ਹੈ ਨਹੀਂ ਸਾਧ ਸੰਗਤ ਇਹ ਜਦੋਂ ਵਿਚਾਰ ਕਰਦੇ ਹਨ ਨਾ ਗਿਆਨ ਇਸ ਦਾ ਹੀ ਨਾਂ ਹੈ ਗਿਆਨ ਨਾਲ ਹੀ ਸਾਰੇ ਸੁੱਖ ਮਿਲਦੇ ਹਨ ਇਹ ਸਤਿਗੁਰੂ ਦੀ ਕਿਰਪਾ ਹੈ ਤੇ ਗਿਆਨ ਮਿਲਣਾ ਕਦੋਂ ਹੈ ਜੇ ਆਪਾਂ ਆਵਾਂਗੇ ਆਪਣੇ ਬੱਚਿਆਂ ਨੂੰ ਲਿਆਵਾਂਗੇ ਬੱਚਿਆਂ ਨੂੰ ਕੋਲ ਬਿਠਾਵਾਂਗੇ ਤੇ ਟੀਵੀ ਵੀ ਜ਼ਰੂਰ ਵੇਖੀਏ ਟੀਵੀ ਵਿੱਚ ਗਿਆਨ ਹੈ ਪਰ ਟੀਵੀ ਤੋਂ ਬਹੁਤਾ ਸਤਿਗੁਰੂ ਜੀ ਦੇ ਉਪਦੇਸ਼ ਸਾਧ ਸੰਗਤ ਦਾ ਜਾਂ ਸਾਧ ਸੰਗਤ ਵਿੱਚ ਲਿਆ ਕੇ ਭਜਨ ਬੰਦਗੀ ਜੇ ਬੱਚੇ ਬਹੁਤਾ ਨਾ ਕਰਨਗੇ ਕੁਝ ਸੁਣਨਗੇ ਰਾਗੀ ਕੀਰਤਨ ਕਥਾ ਵਿਚਾਰ ਇਹ ਜ਼ਿਆਦਾ ਨਹੀਂ ਤਾਂ ਆਪਾਂ ਸਤਿਗੁਰ ਦੇ ਉਪਦੇਸ਼ ਹੀ ਸਾਹਮਣੇ ਜਾਂ ਸਤਿਗੁਰ ਜੀ ਦੀ ਅੱਜਕੱਲ ਵੀਡੀਓ ਬਣਦੀਆਂ ਨੇ ਲਿਆ ਕੇ ਲਾ ਕੇ ਬੱਚੇ ਵੇਖਣ ਕੁਝ ਨਾ ਕੁਝ ਉਹਦੇ ਵਿੱਚ ਅਸਰ ਪਵੇਗਾ ਜੇ ਆਪਾਂ ਪ੍ਰੇਮ ਪਿਆਰ ਕਰਾਂਗੇ ਤਦ